ਇਹ ਕਹਾਣੀ ਹੈ ਚਚੁੰਦਰ ਤੇ ਚੂਹੇ ਦੀ ਜਿਹਨੂੰ ਲਿਖਿਆ ਹੈਰੀਅਟ ਜ਼ੀਫਰਟ ਨੇ ਫੋਟੋਆਂ ਨੇ ਡੇਵਿਡ ਪ੍ਰਿਵੇਨਾ ਦੀ ਕਹਾਣੀ ਦਾ ਅਨੁਵਾਦ ਕੀਤਾ ਪੂਨਮ ਨੇ ਕਹਾਣੀ ਦਾ ਸ਼ੀਰਸ਼ਕ ਹੈ ਛਛੁੰਦਰ ਤੇ ਚੂਹੇ ਦੀ ਗੱਡੀ ਦੀ ਸੈਰ ਅੱਜ ਬਹੁਤ ਸੋਨਾ ਦਿਨ ਹੈ ਛਛੁੰਦਰ ਨੇ ਚੂਹੇ ਨੂੰ ਕਿਹਾ ਗੱਡੀ ਸੈਰ ਕਰਨ ਚਲੀਏ ਚੂਹਾ ਖੁਸ਼ੀ ਨਾਲ ਬੋਲਿਆ ਕਿਉਂ ਨਹੀਂ ਚਲ ਚਲਦੇ ਆ ਉਧਰੋਂ ਬਾਜ਼ਾਰ ਵੀ ਚਲੇ ਜਾਈਏ ਘਰ ਵਾਸਤੇ ਫਰਨੀਚਰ ਲੈ ਕੇ ਆਈਏ ਚਚੁੰਦਰ ਨੇ ਗੱਡੀ ਕੱਢੀ ਤੇ ਚੂਹਾ ਨਕਸ਼ਾ ਲੈ ਕੇ ਤਿਆਰ ਹੋਇਆ ਚੂਹੇ ਨੇ ਚਚੁੰਦਰ ਨੂੰ ਗੱਡੀ ਚਲਾਉਣ ਲਈ ਕਿਹਾ ਤੇ ਆਪ ਨਕਸ਼ਾ ਪੜਨ ਦਾ ਕੰਮ ਲੈ ਲਿਆ ਸਭ ਕੁਝ ਚੰਗਾ ਹੋਵੇਗਾ ਚਚੁੰਦਰ ਨੇ ਗੱਡੀ ਚਲਾਉਣੀ ਸ਼ੁਰੂ ਕੀਤੀ ਤੇ ਚੂਹਾ ਨਕਸ਼ਾ ਦੇਖਦਾ ਰਿਹਾ ਸਭ ਕੁਝ ਚੰਗਾ ਹੋ ਰਿਹਾ ਸੀ ਚਚੁੰਦਰ ਬੋਲਿਆ ਮੈਨੂੰ ਅੱਗੇ ਗੋਲ ਘੇਰੇ ਤੇ ਆਵਾਜਾਵੀ ਦਿਸਦੀ ਪਈ ਹੈ ਹੁਣ ਮੈਂ ਕੀ ਕਰਾਂ ਚੂਹੇ ਨੇ ਉਹਨੂੰ ਰੁਕਣ ਲਈ ਕਿਹਾ ਤੇ ਨਕਸ਼ੇ ਵਿੱਚ ਦੇਖਦੇ ਹੋਏ ਉਹਨੂੰ ਹੌਸਲਾ ਰੱਖਣ ਨੂੰ ਕਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਚਚੁੰਦਰ ਬੋਲਿਆ ਹੁਣ ਮੈਨੂੰ ਨਹੀਂ ਜੇ ਪਤਾ ਕਿੱਥੇ ਜਾਵਾਂ ਚਚੁੰਦਰ ਗੱਡੀ ਨੂੰ ਗੋਲ-ਗੋਲ ਘੁਮਾਉਂਦਾ ਰਿਹਾ ਆਖਿਰ ਵਿੱਚ ਚੂਹੇ ਨੇ ਕਿਹਾ ਪੁਲ ਵਾਲੀ ਸੜਕ ਲੈ ਲਓ ਮੈਨੂੰ ਪੁਲ ਨਹੀਂ ਪਸੰਦ ਆ ਚਚੁੰਦਰ ਬੋਲਿਆ ਤਾਂ ਫਿਰ ਪੁਲ ਦੇ ਹੇਠਾਂ ਸੁਰੰਗ ਵਿੱਚੋਂ ਲੈ ਲੈ ਚੂਹੇ ਨੇ ਆਖਿਆ ਆ ਮੈਨੂੰ ਸੁਰੰਗ ਪਸੰਦ ਹੈ ਕਿ ਚਚੁੰਦਰ ਬੋਲਿਆ ਇੱਥੇ ਤਾਂ ਬੜਾ ਹਨੇਰਾ ਹੈ ਮੈਨੂੰ ਨਕਸ਼ਾ ਹੀ ਨਹੀਂ ਦਿਸ ਰਿਹਾ ਚੂਹਾ ਬੋਲਿਆ ਚਚੁੰਦਰ ਨੇ ਜਵਾਬ ਦਿੱਤਾ ਠੀਕ ਆ ਮੈਨੂੰ ਸੁਰੰਗਾ ਦੇ ਬਾਰੇ ਸਭ ਕੁਝ ਪਤਾ ਹੈਗਾ ਛੇਤੀ ਹੀ ਦੋਵੇਂ ਸੁਰੰਗ ਦੇ ਬਾਹਰ ਨਿਕਲ ਆਏ ਚਚੁੰਦਰ ਨੇ ਚੂਹੇ ਨੂੰ ਕਿਹਾ ਮੈਨੂੰ ਤਾਂ ਬਹੁਤ ਭੁੱਖ ਲੱਗ ਰਹੀ ਆ ਤੇ ਚੂਹੇ ਨੇ ਕਿਹਾ ਕਿ ਉਹ ਖਾਣ ਦੇ ਵਾਸਤੇ ਕੋਈ ਥਾਂ ਲੱਭਦਾ ਹੈ ਇੱਕ ਰੇੜੀ ਦੇ ਕੋਲ ਆ ਕੇ ਉਹਨਾਂ ਨੇ ਗੱਡੀ ਖੜੀ ਕੀਤੀ ਛਚੁੰਦਰ ਨੇ ਕੁਲਫੀ ਲਈ ਤੇ ਚੂਹੇ ਨੇ ਪੌਪਕਾਰਨ ਸਭ ਕੁਝ ਵਧੀਆ ਹੋ ਰਿਹਾ ਸੀ ਚੂਹੇ ਨੇ ਉਧਰੋਂ ਹੀ ਬਾਜ਼ਾਰ ਜਾਣ ਦੀ ਸਲਾਹ ਦਿੱਤੀ ਤੇ ਚਚੁੰਦਰ ਨੇ ਬਾਜ਼ਾਰ ਦੀ ਗਲੀ ਵਿੱਚ ਮੋੜ ਲਿਆ ਪਰ ਹੁਣ ਸਭ ਕੁਝ ਚੰਗਾ ਨਹੀਂ ਸੀ ਅੱਗੇ ਖਤਰੇ ਦੇ ਚਿੰਨ ਵਾਲਾ ਬੋਰਡ ਲੱਗਿਆ ਸੀ ਚੂਹੇ ਨੇ ਦੂਜੇ ਰਸਤੇ ਜਾਣ ਦੀ ਸਲਾਹ ਦਿੱਤੀ ਛਚੁੰਦਰ ਗੁੱਸੇ ਵਿੱਚ ਬੋਲਿਆ ਤੂੰ ਨਕਸ਼ਾ ਛੱਡ ਮੈਂ ਆਪਣੇ ਰਸਤੇ ਜਾਵਾਂਗਾ ਚੰਗਾ ਭਈ ਚੰਗਾ ਗੁੱਸਾ ਨਾ ਕਰ ਚਲ ਤੇਰੇ ਰਸਤੇ ਚੱਲਦੇ ਆਂ ਖੁਸ਼ੀ ਨਾਲ ਚਚੁੰਦਰ ਬੋਲਿਆ ਲੈ ਅਸੀਂ ਪਹੁੰਚ ਗਏ ਚੂਹੇ ਨੇ ਮਾਨ ਨਾਲ ਗਿਆ ਮੇਰੇ ਕਾਰਨ ਅਸੀਂ ਇੱਥੇ ਪਹੁੰਚੇ ਚਚੁੰਦਰ ਨੇ ਮੇਜ਼ ਤਾਂ ਚੂਹੇ ਨੇ ਕੁਰਸੀ ਖਰੀਦੀ ਤੇ ਫੇਰ ਸਭ ਕੁਝ ਚੰਗਾ ਸੀ ਦੋਨੋਂ ਦੇ ਇਕੱਠੇ ਕੰਮ ਕਰਨ ਨਾਲ ਅਖੀਰ ਵਿੱਚ ਸਭ ਕੁਝ ਚੰਗਾ ਹੀ ਰਿਹਾ ਤੇ ਦੋਨੋਂ ਗੱਡੀ ਵਿੱਚ ਕਰਨ ਨੂੰ ਨਿਕਲ ਗਏ